ਤਨ ਤਪੇ ਤਨੂਰ ਜਿਉ ਬਾਲਣ ਹੱਡ ਬਲਨ ਪੈਰੀ ਥੱਕਾ ਸਿਰ ਜੁਲਾ ਜੇ ਮੂੰਹ ਪਰੀ ਮਿਲਨ ਮੂੰਹ ਮੂੰਹ ਬੂ ਨੇ ਹੁੰਦਾ ਮੂੰਹ ਮੈਨੂੰ ਮੂੰਹ ਹੈ ਉੱਪਰ ਟਿੱਪੀ ਲਾ ਦੇ ਜੀ ਹਾਂ ਮੂੰਹ ਪਰੀ ਉਹਦੇ ਬਾਅਦ ਟਿੱਪੀ ਚੱਕ ਕੇ ਉਹਨਾਂ ਦੇ ਜਿਹਨੇ ਲਾਈ ਆਖੇ ਨਾ ਮੂੰਹ ਪੈਰੀ ਥੱਕਾ ਸਿਰ ਜੁਲਾ ਜੇ ਮੂੰਹ ਪਰੀ ਚਲਾ ਮੂੰਹ ਪਰੀ ਮੂੰਹ ਮੂੰਹ ਦਾ ਹੈ ਲਾ ਸ਼ਬਦ ਆਪਣਾ ਨਹੀਂ ਹੈਗਾ ਫਰੀਦ ਦੀ ਬੋਲੀ ਦਾ ਸ਼ਬਦ ਹੈ ਫਰੀਦ ਦੀ ਭਾਸ਼ਾ ਉਧਰਲੀ ਹੈ ਹਾਂਜੀ ਤਨ ਤਪੇ ਤਨੂਰ ਜਿਉ ਤਨ ਤਪੇ ਤਨੂਰ ਜਿਉ ਹਿਰਦਾ ਦਾ ਤਨੂਰ ਵਾਂਗੂ ਤਪਦਾ ਬਾਲਣ ਹੱਡ ਬਲਨ ਬਾਲਣ ਕੀ ਜਲਦਾ ਵਿੱਚ ਹੱਡ ਜਿਨ੍ਹਾਂ ਦਾ ਤਦੂਰ ਮੋ ਸਰੀਰ ਜਲਦਾ ਬਾਲਣ ਬਾਲਣ ਪੈ ਹੱਡੇ ਜਲਣਗੇ ਹੋਰ ਉੱਥੇ ਲੱਕੜੀ ਦਾ ਹੈ ਨਹੀਂ ਕੋਈ ਲੱਕੜੀ ਆ ਹੱਡ ਹੋਰ ਕੀ ਆ ਹੱਡ ਜਣੇ ਜਿਵੇਂ ਲੱਕੜੀ ਇਹ ਜਣੇ ਹਾਂ ਪੈਰੀ ਥੱਕਾ ਸਿਰ ਜੁਲਾ ਜੇ ਮੂੰਹ ਪਰੀ ਮਲਨ ਯਾਨੀ ਬਹੁਤ ਉਸ ਵੇਲੇ ਉਹਨੂੰ ਬਹੁਤ ਤ੍ਰਿਸ਼ਨਾ ਲੱਗੀ ਹੋਈ ਹੈ ਤ੍ਰਿਸ਼ਨਾ ਦੇਖੋ ਇਹ ਵੀ ਤ੍ਰਿਸ਼ਨਾ ਪਰ ਤ੍ਰਿਸ਼ਨਾ ਹੈ ਸੱਚ ਦੀ ਹੈ ਤੀਬਰ ਜਿਹੜੀ ਤੀਬਰ ਪਿਆਸ ਹੁੰਦੀ ਹੈ ਨਾ ਤੀਬਰ ਤੇਜ ਪਿਆਸ ਉਹਨੂੰ ਤ੍ਰਿਸ਼ਨਾ ਕਹਿੰਦੇ ਤੇਜ ਪਿਆਸ ਹੈ ਕਾਦੀ ਨਾਮ ਦੀ ਹੈ ਨਾਮ ਨਾਲ ਨਹੀਂ ਜੋ ਸੰਪਰਕ ਹੋਇਆ ਸੁਰਤ ਸ਼ਬਦ ਨਾਲ ਨਹੀਂ ਜੁੜੀ ਥੱਕ ਗਿਆ ਸਮਝ ਸਮਝ ਕੇ ਵਿਚਾਰ ਵਿਚਾਰ ਕੇ ਥੱਕ ਗਿਆ ਨਹੀਂ ਸੁਰਤ ਸ਼ਬਦ ਨਾਲ ਜਾ ਸਕੀ ਵਿੱਚ ਬੁੱਝਣ ਵਾਲੀ ਤਾਂ ਜੋ ਰਹਿ ਗਈ ਪੈਰੀ ਥੱਕਾਂ ਜੇ ਪੈਰਾਂ ਥੱਕ ਵੀ ਜਾਵਾਂ ਸਿਰ ਜੁਲਾਂ ਸਿਰ ਪਾਰ ਹੋ ਕੇ ਪਟ ਜਾ ਕਰਾਂਗਾ ਸਿਰ ਭਾਰ ਫਿਰ ਹੋ ਕੇ ਫਿਰ ਪੜ ਲਿਆ ਕਰਾਂ ਜੇ ਮੂਹ ਪਰੀ ਮਿਲ ਜੋ ਮੂਹ ਸਿਰ ਭਾਰ ਹੋ ਕੇ ਪਲਟਣ ਦਾ ਮਤਲਬ ਹੈ ਫਿਰ ਮੈਂ ਡਡੌਤ ਕਰਾਂ ਵੀ ਮੈਨੂੰ ਦੱਸ ਜਿਹੜੇ ਡਡੌਤ ਕਰਦੇ ਨੇ ਲੋਕ ਅਸਲ ਤੇ ਹੁਣ ਤਾਂ ਉਹ ਐ ਸਿੱਧੇ ਪੈ ਕੇ ਲਕੀਰ ਕੱਢਣ ਲੱਗੇ ਇਦਾਂ ਨਹੀਂ ਸੀ ਕਰਦੇ ਪਹਿਲਾਂ ਪਹਿਲਾਂ ਆ ਡਡੌਤ ਸੀ ਪਹਿਲੀ ਤੱਕ ਸਿਰ ਜਰੂਰ ਬਾਜੀ ਬਾਜੀ ਬਾਗੇ ਆਸਾਂ ਬੈਠੇ ਸਿਰ ਲਾਇਆ ਪਲਟ ਗਏ ਫਿਰ ਗਾਹਾਂ ਸਿਰ ਲਾਇਆ ਪਲਟ ਗਏ ਫਿਰ ਸਿਰ ਲਾਇਆ ਪਲਟ ਗਏ ਉੱਠਦੇ ਨਹੀਂ ਸੀ ਇਹ ਕੀ ਕਰਦੇ ਲਕੀਰ ਕੱਢ ਕੇ ਉੱਠ ਕੇ ਫਿਰ ਪੈ ਜਾਂਦੇ ਨੇ ਫਿਰ ਲਕੀਰ ਕੱਢਦੇ ਨੇ ਫਿਰ ਉੱਠ ਖੜਦੇ ਨੇ ਇਹ ਐਂ ਕਰਦੇ ਨੇ ਕਿਉਂ ਚਾਰ ਪੰਜ ਪਲਟਣਾ ਪਲਟਾਂ ਦਾ ਇੱਕ ਜੇ ਹੋ ਜਾਂਦਾ ਕੰਮ ਉਹਨਾਂ ਦਾ ਜਿੰਨਾ ਲੰਬਾ ਸਰੀਰ ਹੱਥਾਂ ਤੱਕ ਚਾਰ ਪੰਜ ਵਾਰ ਪਲਟਣਾ ਪੈਂਦਾ ਚਾਰ ਪੰਜ ਦਾ ਇੱਕ ਵਾਰ ਕਰ ਦਿੰਦੇ ਨੇ ਉਹ ਹਾਂ ਪੈਰੀ ਧੱਕਾਂ ਸਰਜਲਾਂ ਜੇ ਮੂੰਹ ਪੀਰੀ ਬਿਲਨ ਜੇ ਮੈਨੂੰ ਮੈਂ ਸ਼ਬਦ ਤੱਕ ਪਹੁੰਚ ਜਾ ਸ਼ਬਦ ਗੁਰੂ ਤੱਕ ਪਹੁੰਚ ਜਾਵਾਂ ਜੇ ਖਾਸ